ਸ਼ਲੋਕ ਮਹੱਲਾ ਤੀਜਾ ਪੰਡਤ ਮੈਲ ਨਾ ਚੁੱਕਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਪੜਨ ਨੂੰ ਕਹਿ ਰਹੇ ਨੇ ਵੀ ਜਿਹੜੀ ਮੈਲ ਹੈ ਨਾ ਦਰੋ ਵੇਦ ਮੈਸ ਵੇਦ ਪੜਨ ਨੂੰ ਦੂਰ ਨਹੀਂ ਹੋ ਸਕਦੀ ਮੈਂ ਚਾਰੇ ਜੁਗ ਪੜਦਾ ਰਹੇ ਹਾਲਾਂਕਿ ਚਾਰ ਜੁਗ ਹੁੰਦੇ ਨਹੀਂ ਪਰ ਉਹਦੇ ਉਹ ਮੰਨਦਾ ਫੜਦਾ ਤਾਂ ਕਹਿਤਾ ਉਹ ਬੰਦਾ ਨਾ ਉਹਨੂੰ ਕਹਿਤਾ ਚਾਰੇ ਚੁੱਪ ਚਾਹੇ ਫੜਦਾ ਰਹੇ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਿਸਾਰ ਸੱਤੇ ਗੁਣ ਨੇ ਜਿਹੜੇ ਨੇ ਜੋ ਤਮੋ ਸਤੋ ਇਹ ਤਾਂ ਮੂਲ ਮਾਇਆ ਇਹ ਤਾਂ ਇਹ ਤਾਂ ਮਾਇਆ ਸਤੋ ਗੁਣ ਤੇ ਉੱਪਰ ਇਹਨਾਂ ਕੋਲ ਕੁਝ ਨਹੀਂ ਹੈ ਪੜਨ ਸਕੋ ਸਤੋ ਗੁਣ ਚ ਮਾਇਆ ਜੇ ਸਤੋ ਗੁਣ ਜਿਵੇਂ ਮਾਇਆ ਹੈ ਤੇ ਫਿਰ ਮਾਇਆ ਦਾ ਛੁੱਟੀ ਹੋਰ ਤੋਂ ਤੇ ਪੰਡਤ ਭੁੱਲੇ ਦੂਜੇ ਲਾਗੇ ਮਾਇਆ ਕੈ ਵਪਾਰ ਅੰਦਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁੱਖਿਆ ਮੂਏ ਗਵਾਰ ਫਿਰ ਪੰਡਤ ਦੂਜੇ ਪਾਸੇ ਲੱਗੇ ਨੇ ਭੁੱਲ ਕੇ ਮਾਇਆ ਵਾਲੇ ਪਾਸੇ ਲੱਗੇ ਨੇ ਅੰਦਰ ਤ੍ਰਿਸ਼ਨਾ ਭੁੱਖ ਹੈ ਮਾਇਆ ਦੀ ਭੁੱਖ ਹੈ ਉਹਦੇ ਅੰਦਰ ਤੇ ਫਿਰ ਦੂਏ ਪਾਸੇ ਜਿਹੜੇ ਲੱਗੇ ਹੁੰਦੇ ਉਹ ਕਹਿੰਦੇ ਹੁੰਦੇ ਨਹੀਂ ਹੋ ਨਹੀਂ ਸਕਦੇ ਦੂਏ ਪਾਸੇ ਲੱਗੇ ਤਾਂ ਬਸ ਮਾਇਆ ਦੇ ਰਹਿਣ ਕੇ ਵੀ ਜਗਤ ਨੂੰ ਤਾਂ ਕੱਟਿਆ ਸੀ ਉਹਨਾਂ ਨੇ ਫਿਰ ਕਿਹਾ ਹੈ ਜੀ ਮੂਰਖ ਭੁੱਖਿਆ ਮੂਹੇ ਗਵਾਰ ਮੂਰਖ ਰਹਿਆ ਮੂਰਖ ਮੁਹੰਮਦ ਗਵਾਰ ਭੁੱਖਿਆ ਭੁੱਖੇ ਰਹਿੰਦੇ ਨੇ ਇਸੇ ਰੁਕਿਆ ਇਹ ਭੁੱਖਿਆ ਭੁੱਖ ਭਗਤ ਨੂੰ ਜੀਜਾ ਉਹ ਭੁੱਖੇ ਹੁੰਦੇ ਨੇ ਤ੍ਰਿਸ਼ਨ ਜਿਹਦੇ ਅੰਦਰ ਉਹ ਭਗਤੀ ਕਰਦੇ ਹੁੰਦੇ ਭਗਤੀ ਕਰੇ ਨਹੀਂ ਸਕਦੇ ਹਾਂਜੀ ਕਹਿਣ ਦਾ ਭਾਵ ਪੰਡਤ ਨੂੰ ਦੱਸਿਆ ਕਿ ਕਰਨਾ ਤਾਂ ਸੀਗਾ ਸ਼ਬਦ ਦਾ ਵਿਚਾਰ ਤੇ ਲੱਗ ਗਿਆ ਉਹ ਮਾਇਆ ਦੇ ਵਪਾਰ ਪਿੱਛੇ ਹੈ ਜੀ ਉਹ ਚਾਹੇ ਤੂੰ ਵੇਦ ਵਿਚਾਰ ਦਾ ਵਿਚਾਰ ਤੂੰ ਪੜ੍ਹੀ ਜਾਂਦਾ ਵਿਚਾਰ ਦਾ ਫਿਰ ਫਿਰ ਪਤਾ ਲੱਗਦਾ ਕੀ ਲਿਖਿਆ ਹੈ ਉਹ ਜਾਈ ਕੋਈ ਸੋਚੀ ਕਰੀ ਜਾਂਦੇ ਹਾਂਜੀ ਹਾਂ ਦੂਸਰਿਆਂ ਨੂੰ ਗਿਆਨ ਤਾਂ ਮੁਫਤ ਵੰਡਣਾ ਸੀ ਪਰ ਤੂੰ ਮਾਇਆ ਦੇ ਵਪਾਰ 'ਚ ਲੱਗ ਗਿਆ ਜੀ ਵਾਹ ਜੀ ਠੀਕ ਹੈ ਸਾਡੇ ਵੀ ਜਿੰਨੇ ਸੰਤ ਮਹਾਤਮਾ ਆਪਣੇ ਆਪ ਨੂੰ ਕਹਾਉਂਦੇ ਆ ਕਰਦੇ ਤਾਂ ਉਹ ਆਹੀ ਕੰਮ ਹੈ ਜੀ ਮਾਇਆ ਦਾ ਵਪਾਰ ਹੀ ਚੱਲਦਾ ਮੈਂ ਆ ਤਾਂ ਗੱਲ ਦੀ ਉਹ ਕਰਦੇ ਜੇ ਆ ਗੱਲ ਕਰਨ ਮਾਇਆ ਦਾ ਵਪਾਰ ਛੁੱਟ ਜਾਂਦਾ ਫਿਰ ਕਰ ਨਹੀਂ ਸਕਦੇ ਹਾਂਜੀ ਜੀ ਇਹ ਪੰਕਤੀ ਨੂੰ ਆਧਾਰ ਮੰਨਣ ਫਿਰ ਉਹ ਇਸ ਤਰ੍ਹਾਂ ਦੇ ਕੰਮ ਛੱਡ ਸਕਦੇ ਹਾਂ ਸਤਗੁਰ ਸੇਵੀਐ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ ਸਤਗੁਰ ਜੀ ਨੇ ਸੇਵਿਆ ਉਹਨੂੰ ਸੁਖ ਪਾਇਆ ਸੁਖ ਪਾਇਆ ਤਾਂ ਭਾਵ ਹੈ ਵੀ ਸੁਖ ਸਾਗਰ ਵਿੱਚ ਉਹਦਾ ਉਹਨਾਂ ਦਾ ਨਿਵਾਸ ਹੋ ਜਾਏਗਾ ਜੀ ਕੋਈ ਆਨ ਸੁਖੇ ਆ ਬਸ ਸੁਖੇ ਸੁਖ ਨੂੰ ਫਿਰ ਦੁੱਖਾਂ ਲਈ ਜਾਏ ਦੁੱਖ ਵਾਸਤੇ ਕੋਈ ਜਗ੍ਹਾ ਹੀ ਨਹੀਂ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਸੱਚੇ ਸ਼ਬਦ ਦੀ ਵਿਚਾਰ ਕੀਤੀ ਹੈ ਗੁਰਬਾਣੀ ਸੱਚਾ ਸ਼ਬਦ ਹੈ ਇਹਦੀ ਵਿਚਾਰ ਅੰਦਰੋਂ ਤ੍ਰਿਸ਼ਨਾ ਭੁੱਖ ਗਈ ਸੱਚੇ ਨਾਏ ਪਿਆਰ ਆ ਸੱਚ ਨੂੰ ਪਿਆਰ ਹੋ ਗਿਆ ਅੰਦਰੋਂ ਤ੍ਰਿਸ਼ਨਾ ਭੁੱਖ ਚਲੀ ਗਈ ਤ੍ਰਿਸ਼ਨਾ ਭੁੱਖ ਝੂਠ ਹੈ ਮਾਇਆ ਝੂਠ ਹੈ ਜਾਂ ਮਾਇਆ ਵੀ ਚਲੀ ਗਈ ਸੱਚ ਨੂੰ ਪਿਆਰ ਹੋ ਗਿਆ ਨਾਨਕ ਨਾਮ ਰਤੇ ਸਹਜੇ ਰੱਜੇ ਜਿਨ੍ਹਾਂ ਹਰ ਰੱਖਿਆ ਉਰਤਾਰ ਤਾਂ ਕਹਿੰਦੇ ਜਿਹੜੇ ਸਹਜ ਅਵਸਥਾ ਚ ਹੋ ਗਏ ਨਾ ਦੋਖ ਦੀ ਅਵਸਥਾ ਚ ਹੋ ਗਏ ਜਾਗ ਪਏ ਉਹ ਰੱਜ ਗਏ ਪਰ ਉਹ ਤ੍ਰਿਸ਼ਨ ਦੀ ਰਹਿੰਦੀ ਉਹ ਇਹਦੇ ਵਿਚਾਰ ਧਾਰਨ ਕਰਕੇ ਰੱਖਿਆ ਹੁੰਦਾ ਮਹੱਲਾ ਤੀਜਾ ਮਨਮੁਖ ਹਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਈ ਗੁਰਮੁਖਾਂ ਨੇ ਹਰ ਨਾਮ ਦੀ ਸੇਵਿਆ ਉਹਨਾਂ ਨੇ ਗੁਰਬਾਣੀ ਨਾ ਸਮਝੀ ਹੈ ਨਾ ਗੁਰਬਾਣੀ ਅਨੁਸਾਰ ਚੱਲੇ ਦੁੱਖ ਲੱਗਾ ਬਹੁਤਾ ਆਇਆ ਬਹੁਤ ਸਾਰੇ ਦੁੱਖ ਬਹੁਤ ਸਾਰੇ ਦੁੱਖ ਚਿਪੜ ਜਾਂਦੇ ਨੇ ਠੀਕ ਹੈ ਜੀ ਸਭ ਤੋਂ ਵੱਡਾ ਦੁੱਖ ਤਾਂ ਫਿਰ ਕਹਿੰਦੇ ਦੱਸ ਰਹੇ ਆ ਅੰਤਰ ਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਏ ਅੰਤਰ ਤਾਂ ਦਾ ਅੰਧੇਰਾ ਹੈ ਤਾਂ ਫਿਰ ਸੁਧ ਕਾਸੇ ਦੀ ਹੈ ਨਹੀਂ ਤੇ ਦੁੱਖੇ ਦੁੱਖ ਹੈ ਉਹਦੇ ਤੋਂ ਸੁੱਖ ਕਿੱਥੋਂ ਮਨ ਹੱਠ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਮਨ ਹੱਠ ਜਿਹੜੇ ਹੱਠ ਯੋਗੀ ਸਕ ਕਰਮ ਕਰਦੇ ਨੇ ਉਹ ਸਾਇਦ ਦਾ ਬੀਜ ਨਹੀਂ ਬੀਜ ਸਕਦੇ ਉਹਨੂੰ ਟਿਕਾ ਨਹੀਂ ਲਾ ਸਕਦਾ ਭੁੱਖੇ ਕਿਹੜੇ ਖਾਣਾ ਕੀ ਹੈ ਤੁਰਨ ਇਹਨੂੰ ਆਸਾ ਦੀ ਬਾਤ ਚ ਵੀ ਕਿਹਾ ਹੋਇਆ ਨਾ ਜੀ ਅੱਗੇ ਭੁੱਖਾ ਕਿਆ ਖਾਏ ਜਿਹਨਾਂ ਬੱਤੇ ਹਰਦਾ ਉਹਨੇ ਬੀਜਿਓ ਠੀਕ ਹੈ ਜੀ ਅੱਗੇ ਭੁੱਖਾ ਕਿਆ ਖਾਏ ਨਾਮ ਨਿਧਾਨ ਵਿਸਾਰਿਆ ਦੂਜੇ ਲੱਗਾ ਜਾਏ ਨਾਮ ਨਿਧਾਨ ਵਿਸਾਰਤਾ ਉਹਨਾਂ ਦੇ ਤੇ ਦੂਜੇ ਪਾਸੇ ਜਾ ਲੱਗਿਆ ਉਹਨਾਂ ਦਾ ਮਨ ਮਾਇਆ ਵਾਲੇ ਪਾਸੇ ਜਾ ਲੱਗਿਆ ਨਾਨਕ ਗੁਰਮੁਖੀ ਮਿਲੈ ਵਡਿਆਈਆਂ ਜੇ ਆਪੇ ਮੇਲ ਮਿਲਾਈ ਨਾਨਕ ਦਾ ਗੁਰਮੁਖਾਂ ਨੂੰ ਵਡਿਆਈ ਹੋਣੀ ਆ ਵਡਿਆਈ ਗੁਰਮੁਖਾਂ ਦੀ ਕੀਤੀ ਹੈ ਗੁਰਬਾਣੀ ਉਹਨਾਂ ਦੀ ਰਚੀ ਹੈ ਆਪੇ ਮੇਲ ਬੁਲਾਏ ਪਰਮੇਸ਼ਰ ਮੇਲ ਬੁਲਾ ਦਿੰਦਾ ਆਪੇ ਹੀ ਉਹਨਾਂ ਦੇ ਅੰਦਰ ਖੁਦ ਹੀ ਹੈ ਗੱਲ ਵੜ ਜਾਂਦੀ ਹੈ ਠੀਕ ਹੈ ਨਾਨਕ ਗੁਰਮੁਖੀ ਮਿਲੈ ਵਡਿਆਈਆਂ ਜੇ ਆਪੇ ਮੇਲ ਮਿਲਾਏ ਅਜੇ ਆਪੇ ਮੇਲ ਬੁਲਾਏ ਗੁਰਮੁਖਾਂ ਦਾ ਵੀ ਅਸਲ ਦੇ ਵਿੱਚ ਗੁਰਨਾਮ ਚਿਤਕ ਕਰਨਾ ਪੈਂਦਾ ਗੁਰਬਾਣੀ ਮਿਲ ਗਈ ਬੰਦੀ ਦਾ ਬੰਦੀ ਦਾ ਪਊਗਾ ਵਡਿਆਈ ਤਾਂ ਮਿਲਦੀ ਹੈ ਜੇ ਗੁਰਨਾਮ ਚਿਤ ਨੂੰ ਇੱਕ ਕਰਕੇ ਰੱਖੇ ਠੀਕ ਹੈ ਜੀ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਉਹ ਰਸਨਾ ਜਿਹੜੀ ਹਰ ਗੁਣ ਗਾਉਂਦੀ ਹੈ ਉਹੀ ਸੁਹਾਵਣੀ ਹੈ ਰਸਨਾ ਬੁੱਧੀ ਨੂੰ ਕਿਹਾ ਜੀ ਕੀ ਗੱਲ ਚੇਤਨ ਨੂੰ ਕਿਹਾ ਜੀ ਹਾਂ ਜੀ ਜੋ ਭਾਸ਼ਾ ਜਿਹੜੀ ਗਾਉਂਦੀ ਹੈ ਖਰੀ ਸੁਹਾਵਣੀ ਹੈ ਉਹ ਠੀਕ ਹੈ ਜੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਣੀ ਇਹ ਮਨ ਕਰਕੇ ਤਨ ਕਰਕੇ ਮੁਖ ਤੋਂ ਜੋ ਬੋਲਦਾ ਉਹ ਦਰਗਾਹ ਚ ਪਰਮਾਨ ਹੁੰਦਾ ਹੈ ਰਿਚ ਨੂੰ ਬੋਲਦਾ ਹੈ ਜੋ ਗੁਰਮੁਖ ਚਖੈ ਸਵਾਦ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਹੜੇ ਉਹਨਾਂ ਨੇ ਕਥਨ ਦੇ ਵਿੱਚ ਉਹਨਾਂ ਨੇ ਗੁਣ ਗਾਏ ਨੇ ਜੇ ਕੋਈ ਗੁਰਮੁਖ ਚਖ ਲਵੇ ਉਹਦਾ ਸਵਾਦ ਉਹਨਾਂ ਦੀ ਵੀ ਅਵਸਥਾ ਬਣ ਜਾਂਦੀ ਹੈ ਉਹਨਾਂ ਦੇ ਅੰਦਰ ਵੀ ਸ਼ਾਂਤ ਮਤਲਬ ਸੰਤੋਖ ਆ ਜਾਂਦਾ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਆਹ ਤੋਂ ਗੁਣ ਗਾਇਨ ਕਰਦੇ ਨੇ ਸੌਦੇ ਨੇ ਗੁਣ ਸਮਝਾਉਂਦੇ ਨੇ ਗਾਹ ਫਿਰ ਉਹ ਫਿਰ ਆਪ ਸਮਝਾਉਣ ਲੱਗ ਜਾਂਦੇ ਨੇ ਗੁਣ ਗਾ ਕੇ ਜਿਸ ਹੋਵੇ ਆਪ ਦਇਆਲ ਸਾ ਸਤ ਗੁਰੂ ਗੁਰੂ ਬੁਲਾਵਣੀ ਜਿਸ ਦੇ ਉੱਤੇ ਆਪ ਦਇਆਲ ਹੋ ਜਵੇ ਉਹਨੂੰ ਸਤ ਗੁਰੂ ਜਿਹੜਾ ਹੈਗਾ ਪਰਮੇਸ਼ਰ ਆਪ ਬੁਲਾਉਂਦਾ ਫਿਰ ਗੁਰੂ ਬੁਲਾਉਂਦਾ ਫਿਰ ਉਹ ਬੁਲਾਇਆ ਬੋਲਦਾ ਉਹ ਠੀਕ ਹੈ ਫਿਰ ਇਹੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਬਾਣੀ ਹੈ ਇਹ ਸਤਿਗੁਰੂ ਤੋਂ ਆਈ ਹੈ ਤੇ ਸਾਡੇ ਕੋਲ ਗੁਰਬਾਣੀ ਹੈ ਇਹ ਬੁਲਾਈ ਹੈ ਹਾਂਜੀ ਬੁਲਾਈ ਬੋਲਦੀ ਹੋਈ ਹੈ ਬੁਲਾਉਣ ਵਾਲਾ ਸਤਿਗੁਰੂ ਹੈ ਜਾਂ ਗੁਰੂ ਹੈ ਬੋਲਣ ਵਾਲਾ ਗੁਰ ਹੈ ਜੀ ਜੀ ਠੀਕ ਹੈ ਜੀ ਜਿਸ ਹੋਵੇ ਆਪ ਦਇਆਲ ਸਾ ਸਤਿਗੁਰੂ ਗੁਰੂ ਬੁਲਾਵਣੀ ਜਿਸ ਦਿਆਲ ਹੋ ਜਵੇ ਫਿਰ ਸਤਿਗੁਰੂ ਜਿਹੜਾ ਗੁਰੂ ਹੈ ਪਰਮੇਸ਼ਰ ਹੈ ਫਿਰ ਬੁਲਾਉਣਾ ਉਹਦੇ ਫਿਰ ਹੋਰ ਬਾਣੀ ਰੱਖਦਾ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ